ਸ਼ਲੋਕ ਮਹੱਲਾ ਤੀਜਾ ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਬਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਲੋਕ ਅਵਗਣਾ ਕੀ ਬੰਨੈ ਗੰਠੜੀ ਲੋਕ ਅਵਗਣਾ ਦੀਆਂ ਪੱਡਾ ਬੰਨੀ ਫਿਰਦੇ ਨੇ ਗੁੜਾਂ ਦਾ ਤਾਂ ਕੋਈ ਖਰੀਦਦਾਰ ਨਹੀਂ ਹੈ ਇੱਥੇ ਗੁਣ ਨਹੀਂ ਕੋਈ ਵਿਆਜ ਦਾ ਔਗਣ ਦੀਆਂ ਪੱਡਾ ਬੰਨੀ ਫਿਰਦੇ ਨੇ ਸਿਰ ਤੇ ਗੁਣ ਕਾ ਗਾਗ ਨਾਨਕਾ ਵਿਰਲਾ ਕੋਈ ਹੋਏ ਉਹ ਨਾਨਕ ਕਹਿੰਦਾ ਗੁਣਾ ਦਾ ਗਾਗ ਤਾਂ ਕੋ ਵਿਰਲਾ ਹੁੰਦਾ ਕਿਤੇ ਕਿਤੇ ਮੈਨੂੰ ਮੈਂ ਦੇਖਿਆ ਸਾਰੇ ਘੁੰਮ ਕੇ ਠੀਕ ਹੈ ਜੀ ਗੁਰ ਪ੍ਰਸਾਦੀ ਗੁਣ ਪਾਈਨ ਜਿਸ ਨੂੰ ਨਦਰ ਕਰੇ ਗਿਆਨ ਦੀ ਕਿਰਪਾ ਹੋਵੇ ਗੁਣਾ ਦੀ ਸਮਝ ਹੋਵੇ ਔਗਣਾ ਦੀ ਸਮਝ ਹੋਵੇ ਤਾਂ ਗੁਣ ਪ੍ਰਾਪਤ ਕੀਤੇ ਜਾ ਸਕਦੇ ਨੇ ਨਹੀਂ ਗੁਣਾਂ ਦੀ ਜਗ੍ਹਾ ਲੋਕ ਔਗਣੇ ਪ੍ਰਾਪਤ ਕਰੀ ਜਾਂਦੇ ਨੇ ਜਿਸ ਨੂੰ ਨਦਰ ਕਰੇ ਕਿਰਪਾ ਹੋਵੇ ਉਹਨੂੰ ਗਿਆਨ ਹੋਵੇ ਤਾਂ ਗੁਣਾਂ ਦੀ ਗੱਡ ਬੰਨੇ ਨਹੀਂ ਗੁਣਾਂ ਦੇ ਭਲੇਖੇ ਅਵਗੁਣੀ ਵਧੀ ਜਾਂਦੇ ਲੋਕ ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਗੁਣ ਅਵਗੁਣ ਸਮਾਨ ਹੈ ਗੁਣ ਅਵਗੁਣ ਬਰਾਬਰ ਹੀ ਨੇ ਜੇ ਆਪ ਕੀਤੇ ਕਰਤਾਰ ਜਿਹੜੇ ਕਰਤਾਰ ਨੇ ਬਣਾਏ ਨੇ ਜਿਹੜੇ ਕਰਤਾਲ ਨੇ ਬਣਾਏ ਨੇ ਗੁਣੋ ਗੁਣ ਬਰਾਬਰ ਨੇ ਉਹ ਉਹ ਪੁੱਤ ਪਾਪ ਬਰਾਬਰ ਨੇ ਜਿਹੜੇ ਕਰਤਾਲ ਨੇ ਬਣਾਏ ਨੇ ਨਾਨਕ ਹੁਕਮ ਮੰਨਿਆ ਸੁਖ ਪਾਈਆ ਜੇ ਹੁਕਮ ਬੰਦੀ ਹੁਕਮ ਚੱਲੀਏ ਤਾਂ ਸੋਗੇ ਸੋਗਾ ਗੁਰ ਸ਼ਬਦੀ ਵਿਚਾਰ ਗੁਰਬਾਣੀ ਦੀ ਵਿਚਾਰ ਧਾਰਾ ਤੋਂ ਸਮਝ ਕੇ ਹੁਕਮ ਨੂੰ ਗੁੰਨੋ ਔਗਣ ਗੁਣ ਦੇ ਔਗਣ ਹੋ ਗਏ ਉਹ ਵੀ ਉਹਨੇ ਕਰਾਏ ਨੇ ਜੇ ਗੁਣ ਹੋ ਗਏ ਤਾਂ ਵੀ ਉਹਨੇ ਕਰਾਏ ਜੇ ਕੋਈ ਬੁਰਾ ਹੋ ਗਿਆ ਤਾਂ ਵੀ ਉਹਨੇ ਕਰਾਇਆ ਜੇ ਭਲਾ ਹੋ ਗਿਆ ਤਾਂ ਵੀ ਉਹਨੇ ਕਰਾਇਆ ਠੀਕ ਹੈ ਜੀ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਅੰਦਰ ਜਾਣੀਐ ਅੰਦਰ ਮਹਿਲ ਅਸਰਾਉ ਅੰਦਰ ਰਾਜਾ ਤਖਤ ਹੈ ਅੰਦਰ ਰਾਜਾ ਅੰਦਰ ਤਖਤ ਹੈ ਆਪੇ ਕਰੇ ਨਿਆਉ ਨਿਆਉ ਆਪੇ ਕਰਦਾ ਗੁਰ ਸ਼ਬਦੀ ਦਰ ਜਾਈਐ ਜੇ ਗੁਰੂ ਦਾ ਦੇਸ਼ ਹੈ ਇਹਦੇ ਗਿਆਨ ਨਾਲ ਅੰਦਰ ਜਾ ਉੱਥੇ ਤੱਕ ਪਹੁੰਚ ਜਾਈਦਾ ਗੁਰ ਸ਼ਬਦੀ ਜਾਣਿਆ ਜਾਂਦਾ ਹੈ ਜਾਣਿਆ ਗਿਆ ਔਰ ਪਹੁੰਚ ਗਿਆ ਗੱਲ ਇੱਕੋ ਹੀ ਹੈ ਜਾਣਿਆ ਦਾ ਜਲਿਆ ਵੀ ਜਾਊਗਾ ਠੀਕ ਹੈ ਜੀ ਇਹ ਫਿਰ ਧਰਮ ਰਾਜ ਦੀ ਗੱਲ ਹੋ ਰਹੀ ਹੈ ਜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਆਉ ਹਾਂ ਜੀ ਹਿਰਦੇ ਤੱਕ ਦੀ ਗੱਲ ਹੈ ਅੱਛਾ ਹਿਰਦੇ ਚ ਹੀ ਰਾਜ ਹੈ ਜੀ ਹਾਂ ਠੀਕ ਹੈ ਜੀ ਗੁਰ ਸ਼ਬਦੀ ਦਰ ਜਾਣੀ ਹੈ ਅੰਦਰ ਮਹਿਲ ਅਸਰਾਓ ਅਸਰਾਓ ਦਾ ਭਾਵ ਹੈ ਵੀ ਆਸਰਾ ਹੈ ਜੀ ਆ ਉੱਥੇ ਹੀ ਆਸਰਾ ਹੈ ਠੀਕ ਹੈ ਜੀ ਖਰੇ ਪਰਖ ਖਜ਼ਾਨੇ ਪਾਈਨ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਖਰਿਆ ਨੂੰ ਪਰਖ ਪਰਖ ਕੇ ਖਜ਼ਾਨੇ 'ਚ ਪਾਈ ਜਾਂਦੇ ਨੇ ਖੋਟਿਆ ਨਾਹੀ ਥਾਉ ਖੋਟਿਆ ਨੂੰ ਖਜ਼ਾਨੇ 'ਚ ਕੋਈ ਜਗ੍ਹਾ ਨਹੀਂ ਬਾਹਰ ਛੱਡ ਦਿੰਦੇ ਨੇ ਇੱਥੇ ਵੀ ਬਾਹਰ ਤੁਰੇ ਫਿਰਦੇ ਨੇ ਇੱਥੇ ਕਿਹੜਾ ਹੋਏ ਨਾ ਨੂੰ ਦਸਾਵੇਂ ਨੇ ਇੱਥੇ ਦਸਾਵੇਂ ਨੇ ਉੱਥੇ ਥਾਉਂਦੀ ਇਹਨਾਂ ਨੂੰ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਉੱਥੇ ਤਾਂ ਸਦਾ ਸੱਚ ਵਰਤਦਾ ਉੱਥੇ ਕੋਈ ਸਫਾਰਸ਼ ਨਹੀਂ ਚੱਲਦੀ ਵੀ ਘੋਟਾ ਅੰਦਰ ਚਲਿਆ ਜਾਵੇ ਉੱਥੇ ਨਹੀਂ ਘੋਟਾ ਅੰਦਰ ਜਾ ਸਕਦਾ ਉੱਥੇ ਸੱਚੋ ਸੱਚ ਵਰਤਦਾ ਉੱਥੇ ਖਰਾ ਹੀ ਅੰਦਰ ਜਾਊਗਾ ਘੋਟਾ ਜਾ ਹੀ ਨਹੀਂ ਸਕਦਾ ਉੱਥੇ ਕਿਸੇ ਨਾਲ ਕੋਈ ਰਿਆਇਤ ਨਹੀਂ ਕੋਈ ਸਫਾਰਸ਼ ਨਹੀਂ ਕੋਈ ਅਦੇਸ਼ਵਤ ਨਹੀਂ ਠੀਕ ਹੈ ਜੀ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਜਦ ਮਨ ਦੇ ਵਿੱਚ ਨਾਮ ਵਸ ਗਿਆ ਐ ਸਮਝ ਲੋ ਅੰਮ੍ਰਿਤ ਦੇ ਰਹਿ ਸਾਰਿਆ ਨਾਮ ਦਾ ਬਸਣਾ ਅੰਮ੍ਰਿਤ ਦਾ ਸੋਣਾ ਇੱਕੋ ਗੱਲ ਹੈ ਠੀਕ ਹੈ ਜੀ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਇੱਥੇ 18ਵੀਂ ਪੌੜੀ ਸਮਾਪਤੀ ਹੈ ਜੀ